ਰੀਦਾ ਖਾਕ ਨਾ ਨਿੰਦੀਏ ਖਾਕੂ ਜਿਹੜਾ ਕੋਈ ਜੀਵ ਦੇ ਪੈਰਾਂ ਤਲੇ ਮੋਇਆ ਉੱਪਰ ਹੋਏ ਕਬੀਰ ਕਹਿੰਦਾ ਖਾਕ ਨਾ ਐ ਖਾਕੂ ਜਿਹੜਾ ਕੋਈ ਜਿਹੜੀ ਮਿੱਟੀ ਖਾਕ ਹੈ ਇਹ ਵੀ ਨਹੀਂ ਇਹ ਵੀ ਦੱਦਣ ਯੋਗ ਨਹੀਂ ਹੈ ਖਾਕ ਜਿਹੜਾ ਕੋਈ ਇਹਦੇ ਜਿੱਦਾਂ ਕੋਲਾ ਜਿਉਂਦੇ ਜਿਉਂਦੇ ਤਾਂ ਪੈਰੋਂ ਥੱਲੇ ਆਪਣੇ ਮੋਇਆ ਉੱਪਰ ਹੋਏ ਜੀਵ ਦੇ ਪੈਰਾਂ ਤਲੇ ਮੋਇਆ ਉੱਪਰ ਹੋਏ ਜਦੋਂ ਆ ਜਿਹੜੀ ਖਾਕ ਹੈ ਦੁਨੀਆ ਖੇੜ ਆਉਂਦੇ ਨੇ ਨਾ ਸੰਤ ਖੇ ਇਹਨੂੰ ਕੀ ਕੀ ਦਿੰਦਿਆ ਕਰੀਏ ਜਿੰਨਾ ਚਿਰ ਤਾਂ ਸੱਚ ਉੱਪਰ ਹੈ ਸੱਚ ਜਿਉਂਦਾ ਪ੍ਰਗਟ ਹੈ ਸੱਚ ਉਹਨਾਂ ਜਦ ਤਾਂ ਸੱਚ ਲਤਾੜ ਦਿੰਦਾ ਨੂੰ ਪੈਰਾਂ ਥਲੇ ਉਹਨਾਂ ਜਦ ਤਾਂ ਇਹਦੇ ਮਨ ਜਾਂਦੇ ਨੇ ਲਤਾੜੇ ਇਹ ਮਨ ਆਕੜਿਆ ਕਿਉਂ ਹੋਇਆ ਮਨਮਤਾਂ ਦਾ ਝਗੜਾ ਹੋਇਆ ਮਨ ਮਨਮਤਾਂ ਦਾ ਮਨਮਤ ਲੈ ਕੇ ਹੀ ਮਨ ਆਕੜਿਆ ਹੋਇਆ ਵੀ ਮੈਂ ਪਤਾ ਨਹੀਂ ਕੀ ਲੈ ਲਿਆ ਇਹ ਹਲਦੀ ਦੀ ਗੱਠੀ ਲੈ ਕੇ ਪੰਸਾਰੀ ਬਣਿਆ ਹੋਇਆ ਜਿੰਨਾ ਜਨਤਾ ਸੱਚ ਉੱਪਰ ਸੱਚ ਦਾ ਪ੍ਰਚਾਰ ਹੈ ਸੱਚ ਦੇ ਸਾਹਮਣੇ ਉਹਨਾਂ ਜਿੱਤਾ ਹੈ ਪੈਰਾਂ ਥਲੇ ਪਰ ਜਦ ਸੱਚ ਗੁਪਤ ਹੋ ਜਾਂਦਾ ਨਾ ਸੱਚ ਦੀ ਅਣਹੋਂਦ ਹੋ ਜਾਂਦੀ ਹੈ ਫਿਰ ਉੱਪਰ ਆ ਜਾਂਦਾ ਹੋਇਆ ਉੱਪਰ ਹੋਏ ਇਹ ਖੇ ਫਿਰ ਖੇ ਦੁਨੀਆ ਨੂੰ ਬਸ ਖੇ ਉੱਡਦੀ ਹੈ ਇਹ ਦੁਨੀਆ ਤੇ ਹੀ ਛਾ ਜਾਂਦੀ ਹੈ ਇਹਦੀ ਅਗਿਆਨਤਾ ਛਾ ਜਾਂਦੀ ਹੈ ਖੇ ਦੀ ਅਗਿਆਨਤਾ ਛਾ ਜਾਂਦੀ ਹੈ ਸਾਰਿਆਂ ਦੇ ਦਿਮਾਗ ਦੇ ਉੱਤੇ ਇਹੀ ਸਵਾਰ ਹੁੰਦੀ ਹੈ ਅਗਿਆਨਤਾ ਹੀ ਹੈ ਸਵਾਰ ਹੁੰਦੀ ਸਾਰਿਆਂ ਦੇ ਉੱਤੇ ਅਗਿਆਨਤਾ ਨਿੰਦਣ ਵਾਲੀ ਚੀਜ਼ ਨਹੀਂ ਹੈ ਖਾਕ ਨਾ ਨਿੰਦੀ ਹੈ ਹਾਂ ਖਾਕੂ ਜੇੜ ਨਾ ਕੋਈ ਜਦੋਂ ਸਾਡਾ ਗਿਆਨ ਜਿਹੜਾ ਤਤ ਗਿਆਨ ਨਹੀਂ ਰਹਿੰਦਾ ਸਾਡੇ ਕੋਲ ਮਰ ਜਾਂਦਾ ਨਾ ਇਹ ਉੱਪਰ ਅਸਲ 'ਚ ਸੁੱਤਾ ਪਿਆ ਜਿਹੜਾ ਮਰਿਆ ਹੋਇਆ ਹੀ ਹੈ ਜਿਹੜਾ ਨਰਪਤ ਕਿਸਮ ਦਾ ਸੋਇਆ ਹੈ ਨਾ ਉਹ ਮਰਿਆ ਹੋਇਆ ਸੁੱਤਾ ਮਰਿਆ ਬਰਾਬਰ ਹੁੰਦਾ ਜਿਹੜਾ ਸੰਘਾਸਣ ਸੋਇਆ ਮਰਿਆ ਹੋਇਆ ਜਾਂ ਸੁਪਨਾ ਦੇਖਦਾ ਸੁਪਨੇ 'ਚ ਨਾ ਜਾਂਦਾ ਹੈ ਤਾਂ ਮਰਿਆ ਹੈ ਉਹ ਮਰੇ ਹੋਏ ਨੇ ਜਨਮ ਲੈਣਾ ਹੁਣ ਜਿਉਂਦਾ ਹੋਣਾ ਜਦ ਹੁਣ ਅਸੀਂ ਸੁਣ ਕਰਨਾ ਇਹਨੂੰ ਮਨ ਨੂੰ ਸੁਣ ਕਰਨਾ ਫੇਰੇ ਮਰਿਆ ਹੋਇਆ ਫਿਰ ਉਹ ਤ੍ਰੇਤੇ ਦੀ ਅਵਸਥਾ ਹੀ ਹੈ ਸੁਣ ਹੋਰ ਕੀ ਹੈ ਸੁਣ ਤੋਂ ਸਹਿਜ ਵਿੱਚ ਜਾਣ ਜੇ ਹੁਣ ਸੁਣ ਹੋ ਜਾ ਮਾਇਆ ਦੇ ਵਿੱਚ ਸੁਪਨੇ 'ਚ ਸੁਪਨਾ ਛੱਡ ਕੇ ਇਹ ਗਿਆਨ ਨਾਲ ਸੁਣ ਹੋਊਗਾ ਉਹ ਗਿਆਨਤਾ ਨਾਲ ਸੁਣ ਹੁੰਦਾ ਅਗਿਆਨਤਾ ਨਾਲ ਸੁਣ ਹੋਣਾ ਅਗਿਆਨਤਾ ਨਾਲ ਜਿਹੜਾ ਮਰਨਾ ਅਗਿਆਨਤਾ ਨਾਲ ਮਰਨਾ ਹਟਕਰ ਮਰਨਾ ਹਟਕਰ ਮਰੇ ਨਾ ਲੇਖੇ ਨਾ ਲੇਖੇ ਪਾਏ ਜਿਹੜੇ ਹਟ ਕਰਕੇ ਮਰਦੇ ਨੇ ਧਰਮ ਦੇ ਨਾਂ ਤੇ ਵੀ ਮਰਦੇ ਨੇ ਸ਼ਹੀਦ ਨਹੀਂ ਹੁੰਦੇ ਉਹ ਲੇਖੇ ਨਹੀਂ ਹੁੰਦੇ ਗਿਆਨ ਨਾਲ ਮਰਦੇ ਨੇ ਚਾਹੇ ਜੰਗ ਵਿੱਚ ਸ਼ਹੀਦ ਹੋ ਕੇ ਮਰਦੇ ਨੇ ਚਾਹੇ ਬਿਨਾਂ ਜੰਗ ਤੇ ਮਰਦੇ ਨੇ ਸ਼ਹੀਦ ਹੋ ਨੇ ਜਿਹਨੇ ਮਰਨ ਕਬੂਲ ਲਿਆ ਉਹ ਸ਼ਹੀਦ ਉਦਣੇ ਹੋ ਗਿਆ ਸ੍ਰੀ ਦਾ ਮਰਜੀ ਛੱਡੇ ਸ਼ਹੀਦੀ ਪੰਚਮ ਪਾਸ਼ਾ ਦੀ ਕਿਤੇ ਉਦਣ ਨਹੀਂ ਹੋਈ ਜਦੋਂ ਉਹ ਰਾਵੀ ਅਲੋਪ ਹੋ ਗਏ ਸ਼ਹੀਦ ਤਾਂ ਉਦਣੇ ਹੋ ਗਏ ਸੀ ਜਦੋਂ ਉਹਨਾਂ ਦਾ ਮਨ ਹਾਰ ਮੰਨ ਕੇ ਜਿੱਤਿਆ ਗਿਆ ਸ਼ਹੀਦੀ ਹੁੰਦੀ ਹੈ ਮਰ ਕੇ ਜਿਉਂਦਾ ਹੋ ਜਾਣ ਦੀ ਜਦ ਸ਼ਬਦ ਮਰਾ ਮਰਾ ਫਨ ਜੀਵ ਹੈ ਨਾ ਤਾਂ ਫਿਰ ਬਣਨਾ ਹੋਈ ਸ਼ਹੀਦ ਤਾਂ ਉਦਣੇ ਹੋ ਗਏ ਸੀ ਬਾਅਦ ਦੇ ਵਿੱਚ ਤਾਂ ਕੋਈ ਕੰਮ ਕਰਨਾ ਸੀ ਉਹ ਕੰਮ ਸਰੀਰ ਕਰਕੇ ਸਰੀਰ ਛੱਡਣਾ ਸ਼ਹੀਦ ਹੋਣਾ ਨਹੀਂ ਹੈ ਜਦ ਤਿਰਕੁਟੀ ਛੱਡਦੀ ਸੀ ਸਰੀਰ ਤਾਂ ਉਦਣੇ ਛੱਡਦਾ ਸੀ ਭੇਦਣ ਜਾਣਾ ਮਾਨਸ ਦੇ ਹੈ ਫਿਰ ਸ਼ਰਤਾ ਸਾਡੇ ਕੋਲ ਦੁਨੀਆ ਦੀ ਨਿਗਾਹ 'ਚ ਸ਼ਹੀਦ ਨਹੀਂ ਹੋਏ ਜਿਉਂਦੇ ਨੇ ਪਰ ਉਹ ਮਰ ਕੇ ਜੰਮੇ ਹੋਏ ਨੇ ਦੁਆਰਾ ਨਿਰਾਕਾਰੀ ਜਨਮ ਲੋ ਸੰਸਾਰੀ ਜਨਮ ਸੰਸਾਰੀ ਜਿਹੜਾ ਹੈ ਸੰਸਾਰੀ ਆਸਾ ਤਿਆਗ ਦੇਣੀ ਹੀ ਮਰਨਾ ਸੰਸਾਰ ਦਾ ਮਾਇਆ ਦੀ ਇੱਛਾ ਦਾ ਤਿਆਗ ਹੀ ਮਰਨਾ ਮਾਇਆ ਦੀ ਜਿਹੜੀ ਭੁੱਖ ਹੈ ਦਾ ਤਿਆਗ ਹੈ ਮਰਨਾ ਬਸ ਨਾਮ ਦੀ ਭੁੱਖ ਦੇ ਵਿੱਚ ਜੀਵਨ ਜਿੰਨਾ ਚਿਰ ਨਾਮ ਦੀ ਭੁੱਖ ਕਾਇਮ ਹੈ ਜੀਵਨ ਹੈ ਜਦੋਂ ਨਾਮ ਦੀ ਭੁੱਖ ਹਟ ਗਈ ਉਦੋਂ ਖਾਰੀ ਫੇਰ ਸ਼ੁਰੂ ਹੋ ਜਾਣੀ ਜਿੰਨਾ ਚਿਰ ਨਾਮ ਦੀ ਭੁੱਖ ਹੈ ਉਹਨਾਂ ਚ ਜੀਵਨ ਹੈ ਚਾਹੇ ਉਹ ਚਾਹੇ ਉਹ ਦੋ ਪਦਾਰਥ ਵਾਲਾ ਚਾਹੇ ਉਹ ਚਾਰ ਵਾਲਾ ਦੋ ਵਾਲਾ ਚਾਰ ਵਾਲਾ ਦਾ ਕੋਈ ਫਰਕ ਨਹੀਂ ਹੈ ਚਾਰ ਵਾਲਾ ਸਿਰਫ ਕੰਟਰੋਲਰ ਹੈ ਵਿਸ਼ਵ ਦਾ ਕੰਟਰੋਲਰ ਹੈ ਉਹਦੀ ਭੈ ਵਿੱਚ ਆ ਸਭ ਕੁਝ ਉਹ ਹਾਕਮ ਹੈ ਹੁਕਮ ਦਾ ਮਾਲਕ ਹੈ ਹੁਕਮ ਹਾਸਲ ਵਾਲਾ ਹੈ ਕਹਿੰਦਾ ਹੁਕਮ ਹਾਸਲ ਕਰੀ ਬੈਠਾ ਉਹ ਹੁਕਮ ਹਾਸਲ ਕਰੀ ਬੈਠਾ ਹੈ ਉਹਨੂੰ ਹੁਕਮ ਦੀ ਪ੍ਰਾਪਤੀ ਹੈ ਉਹ ਹਾਕਮ ਹੈ ਦੂਜਾ ਜਾਣੀ ਹਾਕਮ ਹਾਂ ਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜ ਨਾ ਕੋਏ ਜੀਵ ਦੇ ਪੈਰਾਂ ਥਲੇ ਮੋਇਆ ਉੱਪਰ ਹੋਏ ਜੀਵ ਤੇ ਪੈਰਾਂ ਥਲੇ ਮੋਇਆ ਉੱਪਰ ਹੋਏ ਇਹ ਗਿਆਨਤਾ ਵੀ ਜਿਉਂਦਾ ਜਿਉਂਦਾ ਜਨਾ ਚਿਰ ਹੈ ਜਿਹੜਾ ਜੀਵਨ ਮੁਕਤ ਅਵਸਥਾ ਜਿਹੜਾ ਜਿਉਂਦਾ ਹੈ ਸਜੀਵਨ ਵਾਲਾ ਉਹਦੇ ਹੀ ਪੈਰਾਂ ਕਲਿਆ ਗਿਆਨਤਾ ਉਹਦੀ ਦੱਬੀ ਹੋਈ ਹੈ ਜੇ ਉਹ ਸੋਚਵੇ ਨਾ ਫੇਰ ਮਨ ਉੱਪਰ ਆ ਜਾਂਦਾ ਹੈ ਜੇ ਉਹ ਸੌ ਜਾਂਦਾ ਨਾ ਜੇ ਵਿਵੇਕ ਸੌ ਜਾਂਦਾ ਵਿਵੇਕ ਫਿਰ ਉੱਤੇ ਆ ਜਾਂਦਾ ਹੈ ਜੇ ਵਿਵੇਕ ਸੌ ਗਿਆ ਵਿਵੇਕ ਫਿਰ ਉੱਤੇ ਆ ਗਿਆ ਜਿੰਨਾ ਜਰ ਵਿਵੇਕ ਜਾਗਦਾ ਹੈ ਵਿਵੇਕ ਥੱਲੇ ਹੈ ਪੈਰਾਂ ਥੱਲੇ ਹੈ ਜਿੱਦਾਂ ਵਿਵੇਕ ਨੂੰ ਨੀਂਦ ਆ ਗਈ ਉਮਰ ਭੁੱਖ ਆ ਗਈ ਉਹ ਆ ਗਈ ਉਦਣਾ ਵਿਵੇਕ ਉੱਤੇ ਆ ਜਾਣਾ ਇਹ ਵਿਵੇਕ ਆ ਵਿਵੇਕ ਦੀ ਗੱਲ ਆ ਨਾ ਕਿ ਸੰਸਾਰੀ ਉਹ ਮਾਇਆ ਦੀ ਉਹ ਗੱਲ ਆ ਇੱਥੇ ਮਾਇਆ ਸਮਰੇ ਨਰਸਾ ਹਾਂ